ਤੇ ਟੋਟਣਾ ਗੁਦਾ ਨਾਲੋਂ ਜਾਈ ਦੁਨੀਆ ਚ ਰੋਲ ਜਾਏਗਾ ਛੋਟਣਾ ਗੁਦਾ ਨਾਲੋਂ ਜਾਈ ਦੁਨੀਆ ਚ ਰੋਲ ਜਾਏਗਾ ਦੁਨੀਆ ਚ ਰੋਲ ਜਾਏਗਾ ਇਹ ਦੁਨੀਆ ਚ ਰੋਲ ਜਾਏਗਾ ਛੋਟ ਨਾ ਬੁਰਾ ਨਾ ਹੋ ਜਾਈ ਦੁਨੀਆ ਚ ਰੋਲ ਜਾਏਗਾ ਛੋਟ ਨਾ ਬੁਰਾ ਨਾ ਹੋ ਜਾਈ ਦੁਨੀਆ ਚ ਰੋਲ ਜਾਏਗਾ ਦੁਨੀਆ ਚ ਰੋਲ ਜਾਏਗਾ ਸੁਮਦਾ ਸੁਮਦਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਦ ਹੱਥ ਜਾਈ ਕੁਲ ਤੇ ਪ੍ਰਗਟ ਹੋਏ ਤਾਈ ਕੁਲ ਕੋ ਨਾਮ ਪੁਨ ਦੁਆ ਦਾ ਸੁਖਦੰਡ ਕੋ ਓ ਮੇਰੀ ਹੈ ਪਦਨਾਮ ਦੁਨੀਆ ਚ ਡੋਲ ਜਾਏਗਾ ਛੋਟਣਾ ਬੁਲਾ ਨਾਲੋ ਜਾਈ ਦੁਨੀਆ ਚ ਡੋਲ ਜਾਏਗਾ 不买。 ਸਤਿਗੁਰ ਦੀ ਸਾਜੀ ਨਿਵਾਜੀ ਸਾਧ ਸੰਗਤ ਆਪਣੀਆਂ ਦਸਣਾ ਪੁੱਤਰ ਕਰਨ ਵਾਸਤੇ ਗੱਜ ਕੇ ਆਖੋ ਤਨ ਸਤਿਗੁਰ ਆਮ ਸਿੰਘ ਜੀ ਆਪਾਂ ਇਕੱਠੇ ਹੋਏ ਆ ਸਾਧ ਸੰਗਿਓ ਆਪਣੇ ਸਤਿਗੁਰ ਦਾ ਜਾਸ ਕਰਨ ਵਾਸਤੇ ਭਾਈ ਗੁਰਦਾਸ ਜੀ ਆਪਣੀਆਂ ਆਵਾਜ਼ਾਂ ਵਿੱਚ ਸਤਿਗੁਰ ਦੀ ਸਿਫਤ ਦੱਸਦੇ ਆ ਉਹ ਕਹਿੰਦੇ ਆ ਜੇ ਸਤਿਗੁਰ ਆ ਤੇ ਸਭ ਕੁਝ ਆ ਸਤਿਗੁਰ ਨੀਗਾ ਕੁਝ ਵੀ ਨਹੀਂ ਸੰਸਾਰ ਹੈ ਹੀ ਨਹੀਂ ਨਾਮ ਬਿਨਾ ਕਮਲਾ ਸੰਸਾਰ ਸਤਿਗੁਰ ਦੇ ਨਾਂ ਤੋਂ ਬਗੈਰ ਇਹ ਸੰਸਾਰ ਜਿਹੜਾ ਕਮਲਾ ਆ ਸਿਆਣੇ ਕਿਹੜੇ ਆ ਜਿਹੜੇ ਸਤਿਗੁਰ ਦਾ ਨਾਮ ਲੈਂਦੇ ਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬਾਣੀ ਵਿੱਚ ਕਥਨ ਕਰਦੇ ਆ ਉਹ ਕਹਿੰਦੇ ਆ ਸਤਿਗੁਰ ਤੇ ਜੋ ਮੋਹ ਫੇਰੇ ਉਹ ਭਦਮ ਦੇ ਨਾ ਟਕਨ ਜਿਹੜਾ ਵੀ ਆਪਣੇ ਸਤਿਗੁਰ ਨਾਲੋਂ ਬੇਮੁਖ ਆ ਜਿਹੜਾ ਵੀ ਆਪਣੇ ਸਤਿਗੁਰ ਤੇ ਚੜਨਾ ਤੇ ਪ੍ਰਤੀਤ ਨਹੀਂ ਰੱਖਦਾ ਸਾਹਿਬ ਕਹਿੰਦੇ ਆ ਸਤਿਗੁਰ ਤੇ ਜੋ ਮੋਹ ਫੇਰੇ ਉਹ ਭਦਮ ਦੇ ਨਾ ਟਕਨ ਉਹਨੂੰ ਧਰਤੇ ਉਸਮਾਨ ਦਾ ਚਾਲੀ ਵਿੱਚ ਵਿਸ਼ਟਾ ਪਏ ਪਛਾਨ ਨਾ ਹੀ ਉਹਨੂੰ ਧਰਤੀ ਚੱਲ ਸਕਦੀ ਏ ਨਾ ਹੀ ਉਹਨੂੰ ਆਸਮਾਨ ਚੱਲ ਸਕਦਾ ਏ ਵਿੱਚ ਵਿਚਾਲੇ ਲਟਕਿਆ ਹੀ ਰਹਿੰਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਬਾਣੀ ਵਿੱਚ ਕਥਨ ਕਰਦੇ ਆ ਉਹ ਕਹਿੰਦੇ ਆ ਪਾਪੀ ਬੋ ਪ੍ਰਕਾਰ ਕੇ ਉਤਮ ਮਦਮ ਜਾਣ ਹਤਿਆ ਖਟ ਪ੍ਰਕਾਰ ਹੈ ਮਨ ਮੈਂ ਲਿਓ ਪਛਾਣ ਗਊ ਬ੍ਰਾਹਮਣ ਮਾਰੀਏ ਗੋਤਰੀ ਹੱਤ ਕਹਾਏ ਦਿਨ ਹਤਿਆ ਕੰਨਿਆ ਹਤਿਆ ਵਿਸ਼ਵਾਸ ਕਾਦ ਉਤਕਾਏ ਕੋਟ 96 ਪਾਪ ਸਮ ਹਤਿਆ ਇੱਕ ਕਹਾਏ ਖਟ ਹਤਿਆ ਕੇ ਤੋਲਿਆ ਜੇ ਗੁਰ ਤੇ ਸਿੱਖ ਫੇਰ ਜਾਏ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਆ ਉਹ ਵੱਡੇ ਪਾਪ ਕਰਨ ਵਾਲੇ ਪਾਪੀ ਪਾਪੀ ਬਹੁ ਪ੍ਰਕਾਰ ਕੇ ਉਤਮ ਮਤਮ ਜਾਣ ਨਿਕੇ ਪਾਪ ਕਰਨ ਵਾਲੇ ਵੱਡੇ ਪਾਪ ਕਰਨ ਵਾਲੇ ਪਾਪੀ ਉਤਮ ਮਤਮ ਜਾਣ ਹਤਿਆ ਖਟ ਪ੍ਰਕਾਰ ਹੈ ਮਨ ਮੈਂ ਲਿਓ ਪਛਾਣ ਗਊ ਬ੍ਰਾਹਮਣ ਮਾਰੀਏ ਜਿਹੜਾ ਗਊ ਨੂੰ ਮਾਰਨਾ ਇਹ ਵੀ 96 ਕਰੋੜ ਦੀ ਇੱਕ ਹਤਿਆ ਵਾ ਗਊ ਬ੍ਰਾਹਮਣ ਮਾਰੀਏ ਪੰਡਤ ਨੂੰ ਮਾਰਨਾ ਵਿਦਵਾਨ ਨੂੰ ਮਾਰਨਾ ਇਹ ਵੀ 96 ਕਰੋੜ ਦੀ ਇੱਕ ਹਤਿਆ ਗਊ ਬ੍ਰਾਹਮਣ ਮਾਰੀਏ ਗੋਤਰੀ ਹੱਤ ਕਹਾਏ ਰਿਣ ਹਤਿਆ ਕਿਸੇ ਨਾਲ ਧੋਖਾ ਕਰਨਾ ਜਾਂ ਵਸਾ ਦੇ ਕੇ ਮਾਰ ਦੇਣਾ ਇਹ ਵੀ 96 ਕਰੋੜ ਦੀ ਇੱਕ ਹਤਿਆ ਆ ਰਿਣ ਹਤਿਆ ਕੰਨਿਆ ਹਤਿਆ ਲੜਕੀ ਦਾ ਗਲ ਘੋਟ ਕੇ ਮਾਰ ਦੇਣਾ ਇਹ ਵੀ 96 ਕਰੋੜ ਦੀ ਇੱਕ ਹਤਿਆ ਰਿਣ ਹਤਿਆ ਕੰਨਿਆ ਹਤਿਆ ਵਿਸ਼ਵਾਸ ਕਾਦ ਤਕਾਏ ਜਾਂ ਪੈਸੇ ਲੈ ਕੇ ਮੁਕਤ ਜਾਣਾ ਜਾਂ ਵਿਆਜ ਲੀਕੇ ਖਾਣਾ ਗੁਰੂ ਨਾਨਕ ਕਹਿੰਦੇ ਆ ਇਹ ਵੀ 96 ਕਰੋੜ ਦੀ ਇੱਕ ਹਤਿਆ ਰਿਣ ਹਤਿਆ ਕੰਨਿਆ ਹਤਿਆ ਵਿਸ਼ਵਾਸ ਕਾਦਤ ਕਾਏ ਕੋਟ 96 ਪਾਪ ਸਮ ਹਤਿਆ ਇੱਕ ਕਹਾਏ ਇਹ 96 96 ਕਰੋੜ ਦੀਆਂ 6 ਹਤਿਆ ਸਾਹਿਬ ਕਹਿੰਦੇ ਆ ਕਿਨੂੰ ਲੱਗਦੀਆਂ ਆ ਕੋਟ 96 ਪਾਪ ਸਮ ਹਤਿਆ ਇੱਕ ਕਹਾਏ ਖੱਟ ਹਤਿਆ ਕੇ ਤੋਲਿਆ ਜੇ ਗੁਰ ਤੇ ਸਿੱਖ ਫਿਰ ਜਾ ਜਿਹੜਾ ਵੀ ਆਪਣੇ ਸਤਗੁਰ ਤੋਂ ਬੇਮੋਖਿਆ ਉਹਨੂੰ 96 96 ਕਰੋੜ ਦੀਆਂ 6 ਹਤਿਆ ਲੱਗਦੀਆਂ ਸਤਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਪਿੰਡ ਚੇਲੇ ਕੀ ਸੰਤਾ ਪ੍ਰੀਤਮ ਸਿੰਘ ਉਹਨਾਂ ਦੇ ਨਗਰ ਦਾ ਦੋਦਾ ਸੀਗਾ ਸਤਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨਗਰ ਦਾ ਸੈਰ ਸਪਟਾ ਕਰਕੇ ਸੱਚੇ ਪਾਤਸ਼ਾਹ ਡੇਰੇ ਵਿੱਚ ਆ ਕੇ ਪ੍ਰੀਤਮ ਸਿੰਘ ਦੇ ਘਰ ਬਲਾਜ ਗਏ ਚੁਬਾਰੇ ਵਿੱਚ ਸਤਗੁਰ ਪ੍ਰਤਾਪ ਸਿੰਘ ਜੀ ਦਾ ਡੇਰਾ ਸੀਗਾ ਇੱਕ ਸਿੱਖ ਆ ਗਿਆ ਉਹ ਤਨਖਾਈਆ ਸੀਗਾ ਤੇ ਲੰਗਰੀਆਂ ਨੂੰ ਕਹਿੰਦਾ ਮੈਨੂੰ ਪ੍ਰਸ਼ਾਦਾ ਪਾਣੀ ਛਕਾਓ ਮੈਨੂੰ ਭੁੱਖ ਬੜੀ ਲੱਗੀ ਆ ਤਾਂ ਲੰਗਰੀਆਂ ਆਖਿਆ ਸੰਤ ਜੀ ਤੁਸੀਂ ਬੇਮੁਖ ਜੇ ਤੁਹਾਨੂੰ ਅਸੀਂ ਪ੍ਰਸ਼ਾਦਾ ਨਹੀਂ ਛਕਾਉਣਾ ਤਾਂ ਉਹ ਸਿੱਖ ਕਹਿਣ ਲੱਗਾ ਕਿ ਗੁਰੂ ਰਾਮ ਸਿੰਘ ਦਾ ਹੁਕਮ ਆ ਕਿ ਜਿਹੜਾ ਕਸਾਈ ਨੂੰ ਹੀ ਕਸਾਈ ਜਿਹੜਾ ਗਊ ਨੂੰ ਮਾਰਦਾ ਹੋਵੇ ਉਹਦੇ ਹੱਥ ਲਊ ਨਾ ਲਿਬੜੇ ਹੋਣ ਉਹ ਤੁਹਾਡੇ ਲੰਗਰ ਜਾਂ ਕਾਦ ਵਿੱਚੋਂ ਪ੍ਰਸ਼ਾਦਾ ਛਕਣੇ ਆ ਜੇ ਉਹਨੂੰ ਪ੍ਰਸ਼ਾਦਾ ਛਕਾ ਦਿਓ ਤੇ ਮੈਂ ਕਸਾਈ ਨਾਲੋਂ ਵੀ ਭੈੜਾ ਵਾਂ ਸਿਆਲ ਦੇ ਦਿਨ ਸੀ ਤੇ ਲੰਗਦੀ ਨੇ ਆਖਿਆ ਇੱਕ ਵਾਰ ਖਲੋ ਜਾ ਇੱਕ ਵਾਰ ਸਜਣਾ ਤੇ ਉਹ ਸਿੱਖ ਇੱਕ ਵਾਰ ਖਲੋ ਗਿਆ ਤੇ ਚੁਬਾਰੇ ਉੱਤੇ ਜਾ ਕੇ ਜਿਸੋ ਸਤਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਤੇ ਮੱਥਾ ਟੇਕਿਆ ਤਾਂ ਸੱਚੇ ਪਾਤਸ਼ਾਹ ਕਹਿੰਦੇ ਆ ਆ ਵੀ ਸੱਜਣਾ ਕਿਦਾਂ ਆਇਆ ਕਹਿਣ ਲੱਗਾ ਸੱਚੇ ਪਾਤਸ਼ਾਹ ਮੇ ਕਰਜ਼ ਕਰਨੀ ਆ ਸਾਧੂ ਕਹਿੰਦੇ ਆ ਕਰ ਕਹਿਣ ਲੱਗਾ ਸੱਚੇ ਪਾਤਸ਼ਾਹ ਜਿਹੜੇ ਸਿੱਖ ਨੂੰ ਤੁਸੀਂ ਤਨਖਾਈਆ ਕੀਤਾ ਸੀ ਨਾ ਉਹ ਆ ਕੇ ਪ੍ਰਸ਼ਾਦਾ ਮੰਗਦਾ ਸੀ ਉਸ ਨੂੰ ਦਿੰਦੇ ਨਹੀਂ ਤੇ ਉਹ ਕਹਿੰਦਾ ਗੁਰੂ ਰਾਮ ਸਿੰਘ ਦਾ ਹੁਕਮ ਆ ਕਸਾਈ ਵੀ ਗਊ ਨੂੰ ਮਾਰਦਾ ਹੋਵੇ ਉਹਦੇ ਹੱਥ ਲਊ ਨਾ ਲਿਬੜੇ ਹੋਣ ਉਹ ਤੁਹਾਡੇ ਲੰਗਰ ਜਾਂ ਘਰ ਚੋਂ ਪ੍ਰਸ਼ਾਦਾ ਛਕਣੇ ਆ ਜੇ ਉਹਨੂੰ ਪ੍ਰਸ਼ਾਦਾ ਛਕਾ ਦਿਓ ਮੈਂ ਕਸਾਈ ਨਾਲੋਂ ਵੀ ਭੈੜਾ ਵਾਂ ਤੇ ਸਾਧੂ ਪ੍ਰਤਾਪ ਸਿੰਘ ਕਹਿੰਦੇ ਨੇ ਉਹਨੂੰ ਆਖੋ ਤੂੰ ਕਸਾਈ ਨਾਲੋਂ ਵੀ ਭੈੜਾ ਕਸਾਈ ਨੂੰ ਤੇ ਇੱਕ ਹਤਿਆ ਲੱਗੀ ਆ ਤੈਨੂੰ 96 96 ਕਰੋੜ ਦੀ ਆ 6 ਹਤਿਆ ਲੱਗੀਆਂ ਆ ਤਾਈਓ ਸਹਿਬਾਣੀ ਬਾਣੀ ਵਿੱਚ ਕਥਨ ਕਰਦੇ ਆ ਸਾਧਗੁਰ ਤੇ ਜੋ ਮੋਹ ਫੇਦੇ ਉਹ ਪਦਮ ਦੇ ਨਾ ਟਕਣ ਉਹਨੂੰ ਤਰਤੇ ਸਮਾਨ ਨਾ ਚਾਲੀ ਵਿੱਚ ਵਿਸ਼ਟਾ ਪਏ ਪਛਾਨ ਉਹਨੂੰ ਨਾ ਤਰਤ ਚੱਲ ਸਕਦੀ ਏ ਨਾ ਹੀ ਆਸਮਾਨ ਚੱਲ ਸਕਦਾ ਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਿਸੇ ਨਗਰ ਗਏ ਸਾਰੇ ਲੋਕੀ ਹੁਮ ਹਮਾ ਕੇ ਇਕੱਠੇ ਹੋਏ ਵੱਖੋ ਵੱਖੀ ਮਾਨ ਹੁੰਦੇ ਆ ਤੇ ਵੱਖੋ ਵੱਖੀ ਉਹਨਾਂ ਦੇ ਸੁਭਾਅ ਹੁੰਦੇ ਆ ਤਾਂ ਇੱਕ ਸਿੱਖ ਆ ਗਿਆ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਇਹ ਦੱਸੋ ਜਿਹੜੇ ਗੁਰੂ ਨੂੰ ਮੰਨਦੇ ਆ ਉਹਨਾਂ ਨੂੰ ਕੀ ਦੁੱਖ ਆ ਜਿਹੜੇ ਨਗੁਦੇ ਆ ਉਹਨਾਂ ਨੂੰ ਕੀ ਸੁੱਖ ਆ ਤਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਪ੍ਰੇਮੀਆਂ ਬਹਿ ਜਾ ਇਹ ਆ ਸਾਧ ਸੰਗਤ ਇੱਥੇ ਆ ਕੇ ਜੋ ਜੋ ਕੁਝ ਮੰਗੇ ਉਹਨੂੰ ਮਿਲਦਾ ਆ ਅਸੀਂ ਪਰਮੇਸ਼ਰ ਅੱਗੇ ਅਰਦਾਸ ਕਰਦੇ ਆ ਪਰਮੇਸ਼ਰ ਤੇਰੀ ਮੰਗ ਪੂਰੀ ਕਰੇ ਤੇ ਜਿਸ ਵਕਤ ਰਾਤ ਨੂੰ ਸੁੱਤਾ ਨਾ ਤੈਨੂੰ ਲੈਣ ਵਾਲੇ ਆ ਗਏ ਜਿਹੜਾ ਕਬੀਰ ਸਾਹਿਬ ਨੇ ਦੱਸਿਆ ਕਬੀਰ ਜਮ ਕਾ ਖੇਗਾ ਬੁਲਾਇਓ ਨਾ ਸੋਇਆ ਜਾਏ ਸਜਣਾ ਉਹਨਾਂ ਦੀ ਮਾਰ ਬੜੀ ਕਰੜੀ ਆ ਜੇ ਉਹਨਾਂ ਦੀ ਮਾਰ ਤੋਂ ਬਚਣਾ ਹੀ ਨਾ ਤੇ ਸਾਧਪੁਰ ਦਾ ਨਾਲ ਉਹ ਪਏਗੀ ਜਮਾ ਵਾਲੀ ਮਾਰ ਬੇਮੁਖ ਬੰਦਿਆਂ ਨੂੰ ਪਏਗੀ ਜਮਾ ਵਾਲੀ ਮਾਰ ਬੇਮੁਖ ਬੰਦਿਆਂ ਨੂੰ ਬੰਦਿਆਂ ਨੂੰ ਬੇਮੁਖ ਵੇ ਬੰਦਿਆਂ ਨੂੰ ਬੇਮੁਖ ਵੇ ਬੰਦਿਆਂ ਨੂੰ ਬੇਮੁਖ ਵੇ ਬੰਦਿਆਂ ਨੂੰ ਪਏਗੀ ਜਮਾ ਵਾਲੀ ਮਾਂ ਬੇਮੁਖ ਬੰਦਿਆਂ ਨੂੰ ਪਏਗੀ يا ਪਾਵੀ ਤਬ ਹੀ ਨਰ ਜਾਗੇ ਓ ਜਮਕਾ ਗਾਣ ਬੂਨ ਮਹਿ ਲਾਗੇ ਕਬੀ ਜਮਕਾ ਖੇਗਾ ਬੁਲਾਇਓ ਨਾ ਸੋਇਆ ਜਾਏ ਸੱਜਣਾ ਉਹਨਾਂ ਦੀ ਮਾਤ ਬੜੀ ਕਰੜੀ ਆ ਇਹ ਜਿਸ ਵਕਤ ਇਹਨੂੰ ਲੈਣ ਵਾਲੇ ਆ ਗਏ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਹੋਇਆ ਤਾਂ ਧਰਮਰਾਜ ਨੇ ਆਖਿਆ ਵੀ ਜਦੋਂ ਇਹ ਸਿਰ 'ਚ ਪਹਿਲਾ ਡੰਡਾ ਮਾਰਿਆ ਇਹਦੇ ਮੂੰਹ ਨਿਕਲ ਗਿਆ ਧੰਨ ਗੁਰੂ ਅਰਜਨ ਸਾਹਿਬ ਜਮਾ ਨੇ ਆਖਿਆ ਇਹ ਤੇ ਗੁਰੂ ਵਾਲਾ ਬੰਦਾ ਹੈ ਤੇ ਜਿਸ ਵੇ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਹੋਇਆ ਤੇ ਜਮਾ ਨੇ ਧਰਮਰਾਜ ਨੂੰ ਆਖਿਆ ਸੀ ਭੁਲੇਖੇ ਨਾਲ ਸੱਟ ਲਾ ਬੈਠੇ ਆ ਇਹ ਤੇ ਗੁਰੂ ਵਾਲਾ ਬੰਦਾ ਹੈ ਤਾਂ ਧਰਮਰਾਜ ਨੇ ਆਖਿਆ ਇਹਦੇ ਕਦਮ ਬੜੇ ਚੰਗੇ ਅੱਜ ਇਹਨਾਂ ਦੇ ਨਗਰ ਗੁਰੂ ਅਰਜਨ ਸਾਹਿਬ ਜੀ ਆਏ ਹੋਏ ਆ ਤਾਂ ਇਹਨੇ ਸਵਾਲ ਪੇਸ਼ ਕੀਤਾ ਕਿ ਜਿਹੜੇ ਗੁਰੂ ਨੂੰ ਮੰਨਦੇ ਆ ਉਹਨਾਂ ਨੂੰ ਕੀ ਸੁੱਖ ਆ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਕੀ ਦੁੱਖ ਆ ਇਹ ਦੋਹੇ ਚੀਜ਼ਾਂ ਸਰੀਰ ਕਰਕੇ ਵਿਖਾਲ ਦਿੱਤੀਆਂ ਤੇ ਹੁਣ ਇਹਦੀ 6 ਮਹੀਨੇ ਜ਼ਿੰਦਗੀ ਹੋਰ ਵਧਾ ਦਿਓ ਸਹਿ ਇਸ ਜ਼ਿੰਦਗੀ ਵਿੱਚ ਕੋਈ ਚੱਜ ਦਾ ਕੰਮ ਕਰ ਲੇ ਪੁੰਨ ਦਾਨ ਕਰ ਲੇ ਸਤਿਗੁਰ ਦੇ ਚਰਨਾਂ ਦਾ ਪਿਆਰ ਕਰ ਲੇ ਤਾਂ ਉਸੇ ਵਕਤ ਉਸ ਦੀ ਰੂਹ ਨੂੰ ਵਾਪਸ ਫੇਰ ਵਾਪਸ ਦਾਖਲ ਕਰ ਦਿੱਤਾ ਤੇ ਗੁਰੂ ਅਰਜਨ ਸਾਹਿਬ ਜੀ ਉਸੇ ਨਗਦ ਸਣ ਤਾਂ ਸਿੱਖ ਫੇਰ ਆ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ ਕਹਿਣ ਲੱਗਾ ਸੱਚੇ ਪਾਤਸ਼ਾਹ ਦੁਆਈ ਰੱਬ ਦੀ ਮੈਂ ਰਾਤ ਦਰਗਾਹ ਵਿੱਚ ਗਿਆ ਸਾਂ ਤੇ ਮੈਂ ਦੋਵੇਂ ਚੀਜ਼ਾਂ ਵੇਖ ਕੇ ਆਇਆ ਜਿਹੜੇ ਗੁਰੂ ਨੂੰ ਮੰਨਦੇ ਆ ਉਹਨਾਂ ਨੂੰ ਕੀ ਦੁੱਖ ਆ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਕੀ ਸੁੱਖ ਆ ਸੋ ਮੇਰੇ ਕਹਿਣ ਦਾ ਭਾਵ ਸੱਜਣੋ ਜਿਹੜਾ ਵੀ ਗੁਰੂ ਤੋਂ ਲੈਦਾ ਹੋਇਆ ਵਾ ਉਹਦਾ ਮੁੱਲ ਜਿਹੜਾ ਦਵਾਨੀ ਨਹੀਂ ਜੇ ਪਿਆ ਸਾਹਿਬ ਕਹਿੰਦੇ ਆ ਸਣਕ ਸੁਣੰਦਨ ਤੌਸੀ ਜਣ ਕੇਤੇ ਗੋਦ ਪ੍ਰਸਾਦੀ ਪਾਤ ਸਾਹਿਬ ਕਹਿੰਦੇ ਆ ਮਾਰਿਆ ਜਾਏਗਾ ਸਜਣਾ ਤੇਰੀ ਬੰਦਗੀ ਉਹਨਾਂ ਤੱਕ ਹੀ ਆ ਜਿਨ੍ਹਾਂ ਤੱਕ ਗੁਰੂ ਨਾਲ ਜੁੜਿਆ ਜੇ ਤੂੰ ਵੱਖਰਾ ਡਿਮ ਜਗਾ ਲਿਆ ਨਾ ਤੇਰਾ ਮੁੱਲ ਦਵਾਨੀ ਨਹੀਂ ਜੇ ਪੈਣਾ ਸਾਡੇ ਨਾਮ ਧਾਰੀ ਪੰਥ ਵਿੱਚ ਸੰਤ ਮੋਹਨ ਸਿੰਘ ਜੀ ਨੂੰ ਕਿੰਨਾ ਵੱਡਾ ਸੰਤ ਕਹਿੰਦੇ ਸਨ ਨਾਮ ਧਾਰੀ ਪੰਥ ਵਿੱਚ ਇਹਦੇ ਜਿਨੀ ਹੈਸੀ ਕਿਸੇ ਨੇ ਬੰਦਗੀ ਕੀਤੀ ਹੋਏ